ਚੌਪਈ ਪ੍ਰੇਮਾਵਤੀ ਨਗਰੇ ਰਾਜਤ ਪ੍ਰੇਮ ਸਹਿਰ ਜਹ ਨਿਰਪਤ ਬਿਰਾਜਤ ਪ੍ਰੇਮ ਮੰਜਰੀ ਤੇਹ ਦਾਰਾ ਜਾ ਸਮਦਿਤ ਨਾ ਜਿਤ ਕੁਮਾਰਾ ਤਾਹਾ ਸ਼ਾਉ ਕੇ ਪੂ ਸੁਘਰਿਆ ਤੇ ਜਾ ਸਮਰਾਜ ਕੁਾਰ ਨਾ ਕਹੂੰ ਕਤ ਜਾ ਕੇ ਪ੍ਰਵਾ ਕਹਣ ਨ ਆਵੈ ਹੀਰੇ ਪਲਕ ਨ ਜੋਰੀ ਜਾਵੈ ਜਬ ਰਾਣੀ ਤੇਹ ਕੀ ਦੁਤ ਲਹੀ ਐਸੀ ਭਾਂਤ ਚਿਤ ਮਹਿ ਕਹੀ ਕਹਿ ਇਹ ਕੇ ਸੰਗ ਭੋਗ ਕਮਾਉ ਨਾ ਤਰਵੈ ਜੋਗਨ ਬਨ ਜਾਉ ਏਕ ਸਾਤਰੀ ਤਾਂ ਪਠਾਏ ਤਾਏ ਪ੍ਰਭੂ ਤਹਾਂ ਲੈ ਆਈ ਬੰਠਣ ਬੈਠ ਚੰਚਲਾ ਜਹਾਂ ਲੈ ਆਈ ਸਾਚਰਿ ਤੇ ਜਹਾਂ ਆਤੁਰ ਕੁਰ ਤਾਏ ਲਪਟਾਈ ਬਹੁਤ ਭਜਿਓ ਮਿੱਤਰ ਸੁਖਦਾਈ ਚਤੁਰ ਪਹਰ ਰਜਨੀ ਰਾਤੀ ਮਾਨੀ ਕਰਤ ਕਾਮ ਕੀ ਕੇਲ ਕਹਾਣੀ ਅਟਕ ਗਈ ਅਬਲਾ ਤੇ ਸੰਗਾ ਰੰਗਤ ਪਈ ਉਹੀ ਕੇ ਰੰਗਾ ਤਾ ਕਹ ਐਸ ਪ੍ਰਬੋਧ ਦ੍ਰਿੜਾਇਓ ਆਪ ਨਿਰਪਹਿ ਚਲ ਸੀਸ ਝੁਕਾਇਓ ਜੋ ਮੋਇ ਭਇਓ ਸੁਪਨ ਸੁਨ ਰਾਈ ਸੋ ਤਿਰੁਦਰ ਜਗਾਏ ਪਠਾਈ 8 ਵਰਸ ਹਮ ਸੋ ਤੁਮ ਸੋਵੋ ਰੈਣ ਦਿਵਸ ਮੋਰੇ ਗ੍ਰਹਿ ਖੋਵੋ ਪੱਟੀ ਬਾਹ ਦੁਰਗਨ ਦੁਹ ਸੋਵੋ 8 ਬਰਸ ਲਗ ਜਗਹਿ ਨਾ ਜੋਵੋ ਉਪਜੋ ਪੂਤ ਧਾਮ ਬਿਨ ਸਾ ਸਾ ਸਗਲ ਖਲਨ ਕੋ ਹੋਇ ਹੈ ਨਾਸਾ ਕਿਲ ਬਿਖ ਏਕ ਨ ਤਵ ਤਨ ਰਹੈ ਮੋਏ ਸ਼ਿਵ ਸੁਪਨ ਬਿਖੈ ਇਮ ਕਹੈ ਅਪਰਮਾਨ ਧਨ ਭਰੇ ਪੰਡਾਰਾ ਸਗਲ ਕਾਜ ਸਭ ਹੋਏ ਤਿਹਾਰਾ ਰਾਜੈ ਸਤ ਇਹੀ ਦਿੜਕੀਨੀ ਪੱਟੀ ਬਾਂਧੂ ਦ੍ਰਿਗਲੀਨੀ ਆਠ ਵਰਸ ਰਾਣੀ ਸੰਗ ਸੋਇਓ ਚਿਤ ਜੋਗ ਤੋ ਸਕਲ ਦੁਖ ਖੋਇਓ ਆਖੈ ਬਾਂ ਨਿਵ ਸੋਵੈ ਆਵਤ ਜਾਤ ਨ ਕਾਹੂ ਜੋਵੈ ਉਤਰਾਣੀ ਕਹ ਜੋ ਨਰ ਭਾਵੈ ਤਾਹੇ ਤੁਰਤ ਗ੍ਰਹਿ ਬੋਲ ਪਠਾਵੈ ਬਹੁ ਵਿਦ ਕਰੈ ਕੇਲ ਸੰਗਤਾ ਕੇ ਜੋ ਨਰ ਰੁਚੈ ਚਿਤ ਤ੍ਰਿਏ ਵਾਕੇ ਬਾਤ ਕਰਤ ਪਤ ਸੋ ਇਤ ਜਾਵੈ ਉਤੈ ਜਾਰ ਤਰ ਪਰੀ ਠੁਕਾਵੈ ਜੋ ਤ੍ਰੀ ਚਹਿ ਵਹਿ ਤਹ ਆਵੈ ਖੈਂਚ ਤਰਨ ਤਰ ਐਂਚ ਬਜਾਵੈ ਬਹੁ ਨਰ ਜਾ ਸੋ ਭੋਗ ਕਮਾਹੀ ਏਕੋ ਪੂਤ ਹੋਏ ਗ੍ਰਹਿ ਨਾਹੀ ਕਿਤਕ ਦਿਨਨ ਵੈ ਸੁਤ ਇਕ ਜਾਇਓ ਨਿਰਭ ਕੋ ਸਾਥੀਐ ਮਹਿ ਆਇਓ ਆਗੈ ਜੋ ਤ੍ਰੀ ਕਹਿ ਸੋ ਮਾਨੈ ਭੇਦ ਭੇਦ ਨਾ ਮੂੜ ਪਛਾਨੈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 279 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਵਿਸ਼ਨ ਚੰਦ ਇੱਕ ਨਿਰਭਤ ਫਿਰੰਗਾ ਜਾ ਕੇ ਦਿਵਤ ਅਧਿਕ ਛਬ ਅੰਗਾ ਸ੍ਰੀ ਜੁਗਰਾਜ ਮੰਜਰੀ ਰਾਣੀ ਸੁੰਦਰ ਭਵਨ ਚਤੁਰ ਦਸ ਜਾਨੀ ਸੁਕ੍ਰਿਤ ਨਾਥ ਜੋਗੀ ਤਹਾਂ ਸ੍ਰੀ ਜੁਗਰਾਜ ਮਤੀ ਤ੍ਰਿਏ ਜਹਾਂ ਜੋਗੀ ਦ੍ਰਿਸ਼ ਜਵੈ ਤਿਹ ਆਇਓ ਸਦਨ ਚੰਚਲੇ ਬੋਲ ਪਠਾਇਓ ਦੋਹਰਾ ਕਾਮ ਭੋਗਤਾ ਸੋ ਕੀਓ ਹਿਰਦੈ ਹਰਖਿਓ ਵਿਜਾਏ ਫਕਰ ਪੁਜਨ ਆਸਨ ਤਰੇ ਜਾਤ ਭਈ ਲਵਟਾਏ ਚਉਪਈ ਬਹੁ ਵਿਦ ਭੋਗਤਾ ਹੈ ਤਿਨ ਕੀਆ ਮੋਏ ਹਿਰਦੈ ਰਾਣੀ ਕੋ ਲੀਆ ਤ੍ਰੀਤਾ ਸੋ ਅਤ ਹਿਤ ਉਪਜਾਇਓ ਰਾਜਾ ਕਹ ਚਿਤ ਤੇ ਵਿਸਰਾਇਓ ਤ੍ਰੀ ਐਸੀ ਵਿਦ ਚਿਤ ਹੈ ਵਿਚਾਰਾ ਇਹ ਰਾਜਾ ਕਹ ਚਹੀਤ ਮਾਰਾ ਲੈ ਤੇ ਰਾਜ ਜੋਗੀ ਹੈ ਦੀਜੈ ਕਛੂ ਚਰਿਤਰ ਐਸ ਵਿਦ ਜੈ ਸੋਭਤ ਸਮੈ ਨਿਰਵਤ ਕਹ ਮਾਰਿਓ ਗਾੜ ਤਾਹੇ ਇਹ ਭਾਂਤਿ ਉਚਾਰਿਓ ਰਾਜੈ ਰਾਜ ਜੋਗੀ ਹੈ ਦੀਨਾ ਆਪਨ ਭੇਸ ਜੋਗ ਕੋ ਲੀਨਾ ਜੋਗ ਭੇਸ ਧਾਰਤ ਨਿਰਪਵੈ ਦਇ ਰਾਜ ਬਨਹਿ ਉਠ ਗਏ ਹਮਹੂ ਰਾਜ ਇਹ ਦੈ ਹੈ ਨਾਥ ਗਏ ਜਿਤ ਤਹੀ ਸਿਧੈ ਹੈ ਸਤ ਸਤ ਸਭ ਪ੍ਰਜਾ ਬਖਾਨਿਓ ਜੋ ਨਿਰਭ ਕਹਿਓ ਬਹਿ ਹਮ ਮਾਨਿਓ ਸਭ ਹਿਨ ਰਾਜ ਜੋਗੀ ਹੈ ਦੀਨਾ ਭੇਦ ਭੇਦ ਮੂੜ ਨਹਿ ਚੀਨਾ ਦੋਹਰਾ ਮਾਰ ਨਿਰਭਤ ਕਾ ਚੰਚਲੈ ਕਿਓ ਆਪਣੇ ਕਾਜ ਸਗਲ ਪ੍ਰਜਾ ਡਾਰੀ ਭਗਨ ਦੈ ਜੋਗੀ ਕਹ ਰਾਜ ਚਉਪਈ ਇਹ ਜੋਗੀ ਜੋਗੀਐ ਦੀ ਆਏ ਛਲ ਸੋ ਪਤ ਕੋ ਬਦ ਕੀਆ ਮੂਰਖ ਅਬ ਲਗ ਭੇਦ ਨਾ ਪਾਵੈ ਅਬ ਤੱਕ ਆਏ ਸੋ ਰਾਜ ਕਮਾਵੈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 280 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਵਿਜੈ ਨਗਰੀ ਘਰਾਇ ਬਖਾਨੀਅਤ ਜਾ ਕੋ ਤਰਾਸ ਦੇਸ ਸਭ ਮਨੀਅਤ ਵਿਜੈ ਸੈਣ ਜਿਹ ਨਾਮ ਨਿਰਪਤ ਬਾਰ ਵਿਜੈ ਮਤੀ ਰਾਣੀ ਜਿਹ ਕੇ ਘਰ ਅਜੈ ਮਤੀ ਦੂਸਰ ਕੇ ਰਾਣੀ ਜਾ ਕੇ ਕਰ ਨਿਰਪਦੇਹ ਵਿਖਾਨੀ ਵਿਜੈ ਮਤੀ ਕੇ ਸੁਤ ਇਕ ਧਾਮਾ ਸ੍ਰੀ ਸੁਲਤਾਨ ਸੈਨ ਤੇ ਨਾਮਾ ਵਿਜੈ ਮਤੀ ਕੋ ਰੂਪ ਪਾਰਾ ਜਾ ਸੰਗ ਨਹੀਂ ਨਿਵਤ ਕੋ ਪਿਆਰਾ ਅਜੈ ਮਤੀ ਕੀ ਸੁੰਦਰ ਕਾਇਆ ਜਿਨ ਰਾਜਾ ਕੋ ਚਿਤ ਲੁਭਾਇਆ ਤਾਕੇ ਰਹਤ ਰਹਿਣ ਦਿਨ ਪਰਾ ਜੈਸੀ ਭਾਂਜ ਗੋਰ ਮਹਿ ਮਰਾ ਦੁਤੀਏ ਨਾਰ ਕੇ ਧਾਮ ਨਾ ਜਾਵੈ ਤਾਂ ਤੇ ਤਰਨ ਅਧਿਕ ਕੁਰ ਰਾਵੈ ਆਗਿਆ ਚਲਤ ਤਵਨ ਕੀ ਦੇਸਾ ਰਾਣੀ ਭਈ ਨਿਰਭਤ ਕੇ ਭੇਸਾ ਯੈ ਰਿਸ ਨਾਰ ਦੁਤੀਐ ਜੀ ਰਾਖੀ ਬੋਲਿਕ ਬੈਦ ਪ੍ਰਗਟ ਜਾਸੀ ਭਾਖੀ ਯਾ ਰਾਜਾ ਕਹ ਜੋ ਤੈ ਖਪਾਵੈ ਮੁਖ ਮੰਗੈ ਮੋਤੇ ਸੋ ਪਾਵੈ ਤਬ ਚਲ ਬੈਦ ਨਿਰਭਤ ਪਹਿ ਗਇਓ ਰੋਗੀ ਬਪ ਤਿਹ ਕੋ ਠਹਿਰਇਓ ਜੋ ਤੁਮ ਕਹੋ ਤੋ ਕਰੋ ਉਪਾਈ ਜਿਉ ਤਿਉ ਕਹਿ ਤਿਹ ਬਰੀ ਖਵਾਈ ਰੋਗੀ ਭਇਓ ਅਰੋਗੀ ਤਨ ਸੋ ਭੇਦ ਭੇਵ ਨਾ ਪਾਵਤ ਜੜ ਸੋ ਪਛਤ ਬਰੀ ਪੇਟ ਤੇ ਛੂਟਾ ਸਾਮਨ ਜਾਨ ਬਨਾਰਾ ਫੂਟਾ ਦੂਸਰ ਬਰੀ ਥੰਮ ਕੇ ਕਾਜੈ ਜੋਰਾ ਵਰੀ ਖਵਾਈ ਰਾਜੈ ਤਾਤੇ ਅਧਿਕ ਪੇਟ ਛੁੱਟ ਗਇਓ ਜਾਤੇ ਬਹੁ ਬੇਬਲ ਨਿਰਭ ਭਇਓ ਸਨ ਭਇਓ ਇਹ ਬੈਦ ਉਚਾਰਾ ਇਹ ਵਿਦ ਕੀ ਉਪਚਾਰ ਵਿਚਾਰਾ ਦਸ ਤੋਲੇ ਐ ਫੇਨ ਮੰਗਾਈ ਬਹੁ ਵਿਦਵਾ ਕੇ ਸੰਗ ਮਿਲਾਈ ਧੂਰਾ ਗਿਆ ਤਵਨ ਕੇ ਅੰਗਾ ਚਾਮ ਗਇਓ ਤਾਕੇ ਤੇ ਸੰਗਾ ਹਾਏ ਹਾਏ ਰਾਜਾ ਜਬ ਕਰੈ ਤਿਮ ਤਿਮ ਬੈਦ ਏ ਭਾਂਤ ਉਚਰੈ ਯਾ ਕਹੋ ਅਦਕ ਨਾ ਬੋਲਣ ਦੇਹੂ ਮੂਦ ਬਦਨ ਰਾਜਾ ਕੋ ਲੇਹੂ ਜਿਮ ਜਿਮ ਧੂਰੋ ਤੇ ਤਨ ਪਰੈ ਹਾਏ ਹਾਏ ਤਿਮ ਨਿਪਤ ਉਚਰੈ ਭੇਦ ਭੇਦ ਨ ਕਿਨਹੂ ਚੀਨੋ ਏ ਛਲ ਪ੍ਰਾਨ ਤਮਨ ਕੋ ਲੀਨੋ ਏ ਛਲ ਸਾਧ ਨਿਰਪਤ ਕਹ ਮਾਰਾ ਆਪਣੇ ਛਤਰ ਪੁੱਤਰ ਸਿਰ ਢਾਰਾ ਸਭ ਸੋਵਨ ਕਹ ਦੇਤ ਨਿਕਾਰਿਓ ਭੇਦ ਭੇਦ ਨ ਕਿਨੂ ਵਿਚਾਰਿਓ ਇਤ ਸ੍ਰੀ ਚਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 281 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਅਮੀ ਕਰਨੇ ਇੱਕ ਸੁਣਾ ਨਿਰਪਾਲਾ ਅਮਰ ਕਲਾ ਜਾ ਕੇ ਗ੍ਰਹਿ ਬਾਲਾ ਗੜ ਸਿਰਾਜ ਕੋ ਰਾਜ ਕਮਾਵੈ ਸੀ ਰਾਜੀ ਜਗ ਨਾਮ ਕਹਾਵੈ ਅਸੁਰ ਕਲਾ ਦੂਸਰੀ ਤਾ ਕੀ ਤ੍ਰੀ ਨਿਸ ਦਿਨ ਰਹਾਤ ਨਿਰਪਤ ਜਾਮੈ ਜੀਅ ਅਮਰ ਕਲਾ ਜੇ ਮਾਜ ਰਸਾਵੈ ਅਸੁਰ ਕਲੈ ਪੀਏ ਰੋਜ ਬੁਲਾਵੈ ਏਕ ਬਨਕ ਕੋ ਲਿਓ ਬੁਲਾਈ ਮਦਨ ਕ੍ਰੀੜ ਤੇ ਸਾਥ ਕਮਾਈ ਅਨੰਦ ਕੁਾਰ ਤੇ ਨਰ ਕੋ ਨਾਮਾ ਜਾ ਕੋ ਭਜਾ ਨਿਰਪਤ ਕੀ ਬਾਮਾ ਅਸੁਰ ਕਲਾ ਜੋ ਨਿਜ ਕਰ ਘਾਇਓ ਮਰੀ ਨਾਰ ਤਾ ਪਤਹਿ ਸੁਨਾਇਓ ਤਰ ਤਖਤਾ ਕੇ ਮਿੱਤਰ ਹੈ ਤਰਾ ਤਾ ਪਰ ਬਡੋ ਅਡੰਬਰ ਕਰਾ ਤਰ ਤਖਤਾ ਕੇ ਮਿੱਤਰ ਦੁਰਾਇਓ ਤਾ ਪਰ ਸ਼ਬਦ ਲੋਤ ਕਹਿ ਪਾਇਓ ਭੇਦ ਭੇਦ ਨਾ ਕਿਨੂ ਵਿਚਾਰਾ ਏ ਛਲ ਆਪਣੋ ਯਾਰ ਨਿਕਾਰਾ ਅੰਧੋਰਾ ਸਬਤ ਸੰਘਾਰੀ ਪਤ ਚਲਾ ਹੈ ਲਿਓ ਬਾਰੇ ਭੇਦ ਕਿਸੂ ਪਾਇਓ ਨਹੀਂ ਧਨ ਸੋ ਅਮਰ ਕੁਮਾਰੀ ਇਤ ਸ੍ਰੀ ਚਿਤ੍ਰਿਤ੍ਰਪਖਿਆਨੇ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 282 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ